ਪਾਤਸ਼ਾਹ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗੋ ਆਨ ਦਿਨ ਨਾਲ ਪਿਆਰੇ ਸੰਗ ਹਰ ਜਿਉ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਧਿ ਪਾਈ ਰਹਾਉ ਕਰਮ ਧਰਮ ਸਹੀ ਸਾਚਾ ਨਾਉ ਤਾ ਕੈ ਸਦ ਬਿਲਹਾਰੈ ਜਾਉ ਜੋ ਹਰਿ ਰਾਤੇ ਸੇ ਜਨ ਪ੍ਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰਸ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਜਨਾਓ ਕਰਮ ਧਰਮ ਸੰਜਮ ਸਦ ਭਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮੇਟੇ ਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵਹਿ ਇਕ ਜਾਵਹਿ ਆਈ ਇਕ ਹਰਿ ਰਾਤੇ ਰਹੈ ਸਮਾਈ ਇਕ ਧਰਨ ਗਗਨ ਮੈਂ ਠੌਰ ਨਾ ਪਾਵਹਿ ਸੇ ਕਰਮਹੀਣ ਹਰਿ ਨਾਮ ਨਾ ਧਿਆਵੈ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਵਿਖਵਤ ਅਤੀ ਭਉ ਜਲ ਗੁਰ ਸਬਦੀ ਹਰਿ ਪਾਰ ਲੰਘਾਈ ਰਹਾ ਜਿਨ ਕੋ ਆਵ ਲੈ ਪ੍ਰਮੇਲੇ ਤਿਨ ਕੋ ਕਾਲ ਨਾ ਸਾਕਾ ਪੇਰ ਗੁਰਮੁਖ ਨਿਰਮਲ ਰਹੇ ਪਿਆਰੇ ਜੋ ਜਲ ਅੰਭ ਉਪਰ ਕਮਲ ਨਿਰਾਰੇ ਬੁਰਾ ਭਲਾ ਕਉ ਕਿਸਨੋ ਕਹੀਐ ਦੀਸੈ ਬ੍ਰਹਮ ਗੁਰਮੁਖ ਸਜ ਦਈਐ ਅਕਥ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤਿ ਭਾਵ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠ ਸੜ ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ ਆਸਾ ਮਹੱਲਾ ਪਹਿਲਾ ਨਿਵਨ ਉਪਾਇ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰਿ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ RAM ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰਿ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਰਾਵ ਰਮਣੀ ਰਵੈ ਬੰਧਨ ਨਹੀਂ ਟੂਟੈ ਵਿਚ ਹਉ ਮੈਂ ਭਰਮ ਨਾ ਜਾਈ ਸਤਿਗੁਰ ਮਿਲੈ ਤਾਂ ਹਉ ਮੈਂ ਟੂਟੈ ਤਾ ਕੋ ਦੇਖੈ ਪਾਈ ਹਰਿ ਹਰ ਨਾਮ ਭਗਤ ਪ੍ਰਿਯ ਪ੍ਰੀਤਮ ਸੁਖ ਸਾਗਰ ਹੋਰ ਧਾਰੇ ਭਗਤ ਪਛਲ ਜਗ ਜੀਵਨ ਦਾਤਾ ਮਤ ਗੁਰਮਤਿ ਹਰਿ ਨਿਸਤਾਰੇ ਮਨ ਸਿਉ ਜੂਝ ਮਰੈ ਪ੍ਰਭ ਪਾਏ ਮਨਸਾ ਮਰੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਾਹਜ ਭਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹੈ ਸੁਣਾਵੇ ਕਿਸ ਕਉ ਕਿ ਸਮਝਾਵੇ ਸਮਝ ਰਹੇ ਕਿਸੈ ਪੜਾਵੇ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤਿ ਰੰਗ ਸਰੀਰਾ ਹਰ ਭਾਜ ਮੇਰੇ ਮਨ ਗਹਿਰ ਗੰਭੀਰਾ ਰਹਾਓ ਅਨੰਤ ਤਰੰਗ ਭਗਤ ਹਰਿ ਰੰਗਾ ਜਾਣ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰਾ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਗਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵਲਾਇਆ ਯਾਦ ਅਪਾਰ ਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹੈ ਕਹੈ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤਿਤਕਾ ਕੋਈ ਭੀਖਕ ਪੀਖਿਆ ਖਾਏ ਕੋਈ ਰਾਜਾ ਰਹਾ ਸਮਾਏ ਕਿਸੀ ਮਾਨ ਕਿਸੈ ਅਪਮਾਨ ਟਾਹੇ ਉਸਾਰੇ ਤਰੇ ਧਿਆਨ ਤੁਝ ਤੇ ਵੱਡਾ ਨਾਹੀ ਕੋਏ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਓ ਵਾਟ ਨਾ ਪਾਓ ਵੀਗਾ ਜਾਓ ਦਰਗਾ ਬੈਸਨ ਨਾਈ ਥਾਓ ਮਨ ਕਾ ਅੰਧਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲੇਖਾ ਤੇਰਾ ਸਾਰ ਵਿਰਾਸ ਅਹਨਸ ਅੰਧਲੇ ਦੀਪਕ ਦੇ ਭੌਜਲ ਡੂਬਤ ਚਿੰਤ ਕਰੇ ਕਹੈ ਸੁਣਹਿ ਜੋ ਮਾਨਹਿ ਨਾਉ ਹਉ ਬਲਿਹਾਰੈ ਤਾ ਕਹਿ ਜਾਓ ਨਾਨਕ ਏਕ ਕਹੈ ਅਰਦਾਸ ਜਿਉ ਪਿੰਡ ਸਭ ਤੇਰਾ ਪਾਸੇ ਜਾਂ ਤੂੰ ਦੇਹ ਜਪੀ ਤੇਰਾ ਨਾਉ ਦਰਗਾ ਬੈਸਣ ਹੋਵੈ ਥਾਉ ਜਾਂ ਤੁਧ ਭਾਵੈ ਤਾ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾ ਸਤਿਗੁਰੂ ਮਿਲੈ ਪ੍ਰਣਵਤ ਨਾਨਕ ਭਵਜਲ ਤਰੈ ਆਸਾ ਮਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਵ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁਖ ਬਹੁਤਾ ਲਾਗੈ ਦੁਖ ਲਾਗੈ ਤੂੰ ਵਿਸਰਨਾਹੀ ਰਾਵ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਉਣ ਨਵਾਜੈ ਚਰਨੀ ਚਲੈ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਹੋਏ ਚੋਖੀ ਸਿੰਚਿਤ ਭਾਵ ਕਰੇ ਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੀਤੇ ਜੀਏ ਤੇਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁਖ ਸੁਭਾਣਾ ਤੇਰਾ ਹੋਵੈ ਵਿਣ ਨਾਵੈ ਜਿਉ ਰਹਿ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜਹ ਭਾਵੈ ਤਹ ਰਾਖ ਤੁਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚਾਉ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜਾਉ ਨਾਮੇ ਚਜ ਆਚਾਰ ਰਹਾਉ ਬਾਹਰ ਜਨੇਊ ਜਿਤਰ ਜੋਤ ਹੈ ਨਾਲੇ ਧੋਤੀ ਟਿੱਕਾ ਨਾਮ ਸੰਭਾਰੇ ਐਥੈ ਉਥੈ ਨਵੀ ਨਾਲੇ ਵਿਣਨਾ ਵੈ ਹੋਰ ਕਰਮ ਨਾ ਭਾਲੇ ਪੂਜਾ ਪ੍ਰੇਮ ਮਾਇਆ ਪਰਜਾਲੇ ਏਕੋ ਵੇਖੋ ਅਵਰ ਨਾ ਭਾਲੇ ਚੀਨੈ ਤਤ ਗਗਨ ਦਸ ਦਵਾਰ ਹਰ ਮੁਖੀ ਪਾਠ ਪੜੈ ਵਿਚਾਰ ਭੋਜਨ ਭਾਉ ਭਰਮ ਪਉ ਪਾਗੈ ਪਹਰੁ ਵਰਾ ਛਬ ਚੋਰ ਨ ਲਾਗੈ ਤਿਲਕ ਲਾਡ ਜਾਣੈ ਪ੍ਰਵੇਕ ਬੂਝੈ ਬ੍ਰਹਮ ਅੰਤਰਿ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜਾਇ ਨਹੀਂ ਕੀਮਤ ਪਾਏ ਅਸ਼ਟ ਦਸੀ ਚਉ ਭੇਦ ਨਾ ਪਾਇਆ ਨਾਨਕੇ ਸਤਿਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਕੋਈ ਤਿਸ ਬਿਨੁ ਦੂਜਾ ਅਵਰ ਨ ਕੋਈ ਸਾਜ ਨਾਮ ਗੁਰ ਸ਼ਬਦ ਵਿਚਾਰੇ ਗੁਰਮੁਖ ਸਾਚੇ ਸਾਚਾ ਦਰਬਾਰੇ ਰਹਾਓ ਸੱਚਾ ਅਰਜ ਸੱਚੀ ਅਰਦਾਸੇ ਮਹੱਲੀ ਖਸਮ ਸੁਣੇ ਸਾਵਾਸੇ ਸੱਚਾ ਤਖਤ ਬੁਲਾਵੇ ਸੋਏ ਦੇਵੜਾਈ ਕਰੇ ਸੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸ਼ਬਦ ਸੱਚ ਨੀਸਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨਾ ਠਾਕ ਨਾ ਪਾਏ ਪੰਡਿਤ ਪੜਾ ਵਖਾਣ ਹੈ ਵੇਦ ਅੰਤਰ ਵਸ ਨਾ ਜਾਣ ਹੈ ਭੇਦ ਗੁਰਬਿਨ ਸੋਜੀ ਬੂਝ ਨਾ ਹੋਏ ਸਾਚਾ ਰਹਿ ਰਹਾ ਪ੍ਰਸੋਏ ਕਿਆ ਹੋ ਆਖਾ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਰਕ ਏਕੋ ਦਰ ਦੀਵਾਨ ਗੁਰਮੁਖ ਸਾਜ ਤਹਾ ਗੁਦਰਾਨ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਾਰਿ ਗੁਰੂ ਪਾਰ ਨਾ ਪਾਈ ਤੁਜ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਜ ਬਿਨ ਅਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨਾ ਦੇਵੈ ਪੇਰ ਸਿਉ ਮਿਲ ਨਾ ਦੇ ਬੁਰੀ ਸਖੀ ਸਾਜਨੀ ਕੇਹਾ ਚਰਨ ਸਰੇਵੋ ਹਰਿ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੂੰ ਸਾਮੀਤ ਨਾ ਅਵਰ ਕੋਈ ਜਿਉ ਤੂੰ ਰਾਖੈ ਤੇ ਵੀ ਰਾਣਾ ਦੁਖ ਸੁਖ ਦੇਵੈ ਕਰੈ ਸੋਈ ਆਸਾ ਮਨਸਾ ਸਾਧੂ ਵਿਨਾਸ਼ਤ ਤ੍ਰਿਹੋ ਗੁਣ ਆਸ ਨਿਰਾਸ ਭਈ ਤੁਰੀ ਅਵਸਥਾ ਗੁਰੂ ਪਾਈਐ ਸੰਤ ਸਵਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰਿ ਹਿਰਦੈ ਅਲਖਾ ਭੇਵਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤਿ ਪਾਏ ਸਾਜ ਸੇਵਾ ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਾਜ ਨਾਮ ਹਿਰਦੇ ਰਵੈ ਸਰੀਰ ਰਹਾਉ ਸਤ ਨਾਮ ਜਾ ਨਾਮ ਨਿਧ ਪਾਈ ਰੋਵੈ ਪੂਤ ਨ ਕਲਪੈ ਮਾਈ ਏਤ ਮੋਹਿ ਡੂਬਾ ਸੰਸਾਰ ਗੁਰਮੁਖੀ ਕੋਈ ਉਤਰੈ ਪਾਰ ਏਤ ਮੋਹਿ ਫਿਰ ਜੂਨੀ ਪਾਹੇ ਮੋਹਿ ਲਾਗਾ ਜੰਪੁਰ ਜਾਹੇ ਗੁਰ ਦੀਖਿਆ ਲੈ ਜਪ ਤਪ ਕਮਾਹੇ ਨਾ ਮੋਹ ਟੂਟੈ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹਿ ਸਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸਤਿ ਅਲਖ ਪਾਰ ਹੋ ਪਾਪੀ ਤੂੰ ਬਖਸ਼ਣਹਾਰ ਤੇਰਾ ਪਾਣਾ ਸਭ ਕਿਛ ਹੋਵੈ ਮਨ ਹਟ ਕੀਚੈ ਅੰਤ ਵਿਗੋਵੈ ਰਹਾਓ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਭਾਵ ਸੰਤਾਪੀ ਦੁਰਮਤ ਤਿਆਗ ਲਾਹ ਕਿਛ ਲੇ ਬਹੁ ਜੋ ਉਪਜੈ ਸੋ ਅਲਾਖਾ ਭੇ ਬਹੁ ਐਸਾ ਹਮਰਾ ਸਗਾ ਸਹਾਈ ਗੁਰ ਹਰਿ ਮਿਲਿਆ ਭਗਤ ਦਰੜਾਈ ਸਗਲੀ ਸੌਦੀ ਟੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋ ਆਗੈ ਰਹਾਉ ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆ ਮਰੈ ਅਵਰਾ ਨਹ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰਿਆ ਗੁਣ ਕਰ ਧੋਵਾ ਮੇਰਾ ਸੋ ਜਾਗੈ ਹਉ ਨਿਸ ਭਰਿ ਸੋਵਾ ਯੋ ਕਿਉ ਕੰਤ ਪਿਆਰੀ ਹੋਵਾ ਸੋ ਜਾਗੈ ਹੋ ਨਿਸ ਭਰ ਸੋਵਾ ਰਹਾਉ ਆਸ ਪਿਆਸੀ ਸੇ ਜੈ ਆਵਾ ਆਗੈ ਸਹ ਭਾਵਾ ਕੇ ਨਾ ਭਾਵਾ ਕਿਆ ਜਾਣਾ ਕਿਆ ਹੋਏਗਾ ਰੀਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ ਗਿਆ ਸੋ ਜੋਵਨ ਧਨ ਪਛਤਾਨੀ ਅਜੈ ਸੋ ਜਾਗੋ ਆਸ ਪਿਆਸੀ ਭਈ ਲੈ ਉਦਾਸੀ ਰਹੋ ਨਿਰਾਸੀ ਰਾਮ ਹਉ ਮੈਂ ਖੋਇ ਕਰੇ ਗਾਰ ਤਉ ਕਾਮਣ ਜੈ ਰਵੈ ਪਤਾਰ ਤਉ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੇ ਖਸੂ ਸਮਾਵੈ ਰਹਾਉ ਆਸਾ ਮਹੱਲਾ ਪਹਿਲਾ ਪੀਵ ਕੜੈ ਤਨ ਖਰੀ ਆਣੀ ਤਿਸ ਸਾਹ ਕੀ ਮੈਂ ਸਾਰ ਨਾ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਹੋਈ ਰਹਾਉ ਸਹੁਰੜੈ ਤਨ ਸਾਜ ਪਛਾਣਿਆ ਸਾਹ ਸੁਭਾਇ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਜਾਵੇ ਤਾਂ ਕਾਵਣ ਕੰਤੈ ਮਨ ਭਾਵੈ ਕਹਤ ਨਾਨਕ ਭੈ ਭਾਵ ਕਾ ਕਰੇ ਸੀਗਾਰ ਸਾਧੀ ਸੇਜੈ ਰਵੈ ਪਤਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਭੂਤ ਨਾ ਕਿਸ ਕੀ ਮਾਈ ਝੂਠੈ ਮੋਹੇ ਪਰਮ ਪੁਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤੇ ਔਗਣ ਕੂਕੈ ਕੋਈ ਜਾਤਿ ਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤਿ ਕੋਈ ਜਹ ਦੇਖਾ ਤਾ ਏਕੋ ਸੋਈ ਕਹਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਆਸਾ ਮਹੱਲਾ ਪਹਿਲਾ ਦੁਪਦੇ ਤਿਤ ਸਰਵਰ ਲੈ ਪਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਖਮ ਦੇਖਾ ਤਹ ਡੂਬਿਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰਿ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਦੀ ਸਤੀ ਨਹੀਂ ਪੜਿਆ ਮੂਰਖ ਮੂਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਜੈ ਕਾਰਿ ਕਰਤੇ ਕੀਰਤਿ ਹੋਏ ਸੋ ਕਰ ਰਾਖ ਵਡਾਈ ਤੋਹੇ ਰਹਾਉ ਵਿਸੇ ਚਸਿਆ ਘੜਿਆ ਪਹਾਰਾ ਥਿੱਤੀ ਵਾਰੀ ਮਾਹਵ ਭਇਆ ਸੂਰਜ ਏਕੋ ਰੋਤੀ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਰਤੀ ਜਾ ਮਹੱਲਾ ਪਹਿਲਾ ਲਖ ਲਸਕਰ ਲਗਵਾਜੇ ਨੇ ਜੇ ਲਖੁੜ ਕਰੈ ਸਲਾਮ ਲਖਾ ਉਪਰ ਫਰਮਾਇਸ਼ ਤੇਰੀ ਲਖੁਟ ਰਾਖੈ ਮਾਨ ਜਾਂ ਪਤ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾਰਾਵ ਲਖ ਖਟਿਐ ਲਖ ਸੰਜਿਐ ਖਾਜੈ ਲਖ ਆਵਹਿ ਲਖ ਜਾਹੇ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੇ ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜੈ ਪੁਰਾਣ ਜਾਂ ਪਦ ਲੇਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਨ ਸਚ ਨਾਮ ਪਤਿ ਉਪਜੈ ਕਰਮ ਨਾਮ ਕਰਤਾਰ ਐਨ ਸਿਰਦੈ ਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ ਲੋਕਾ ਮਤ ਕੋ ਫਕੜ ਪਾਏ ਲਖ ਮੜਿਆ ਕਰ ਏਕਠੇ ਏਕ ਰਤੀ ਲੈ ਭਾਏ ਰਹਾਓ ਪਿੰਡ ਪੱਤਲ ਮੇਰੀ ਆਉ ਕਿਰਿਆ ਸਚ ਨਾਮ ਕਰਤਾਰ ਐਥੈ ਉਥੈ ਆਗੈ ਪਾਛੈ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫ ਤੁਮਾਰੀ ਨਾਵੇ ਆਤਮ ਰਾਉ ਸੱਚਾ ਨਾਮਨ ਤਾਂ ਥੀਐ ਜਾਂ ਐਨਸ ਲਾਗੈ ਭਾਉ ਇਕ ਲੋਕੀ ਹੋਰ ਛਮਛਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ ਕਾ ਕਬਹੂ ਨਿਖੂਟਸ ਨਾਹੇ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆ ਦਰਸ਼ਨ ਕਹਿ ਤਾਈ ਦੁਖ ਭੋਗ ਤੀਰਥ ਕੀਏ ਜੋਗੀ ਜਦੀ ਜੁਗਤ ਮੈਂ ਰਾਤੇ ਕਰ ਕਰ ਭਗਵੇ ਭੇਖ ਪਏ ਤਉ ਕਾਰਣ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣ ਨਾ ਜਾਈ ਤੇਰੇ ਗੁਣ ਕੇਤੇ ਰਾਮ ਦਰ ਕਰ ਮਹੱਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ ਗਏ ਪੀਰ ਪੇ ਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਏ ਪਏ ਸਾਧ ਸਾਜ ਸੁਖ ਰਸ ਕਸ ਤਜੀ ਅਲੇਂ ਕਾਪੜ ਛੋਡੇ ਚਵਣ ਲੀਏ ਦੁਖੀਏ ਦਰਦ ਮੰਦਰ ਤੇਰਾ ਨਾਮ ਰਤੇ ਦਰਵੇਸ ਵੇ ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਆਸਾ ਘਰ ਪੰਜਵਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪੀਤਰ ਪੰਜ ਗੁਪਤ ਮਨ ਵਾਸੇ ਥਿਰ ਨਾ ਰਹੈ ਜੈਸੇ ਭਵੈ ਉਦਾਸੇ ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹੈ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਧਿਕ ਲੱਗੈ ਰਹਾਉ ਫੂਲ ਮਾਲਾ ਗਲ ਪਹਿਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋਗੀ ਸੀਗਾਰੋ ਪੰਜ ਸਖੀ ਹਮ ਏਕ ਭਤਾਰੋ ਪੇੜ ਲੱਗੀ ਹੈ ਜੀੜਾ ਚਾਲਣ ਹਾਰੋ ਪੰਜ ਸਖੀ ਮਿਲ ਰੁਦਨ ਕਰੇ ਹਾ ਸਾਹੋ ਪਜੂਤਾ ਪ੍ਰਣਵਾ ਤੇ ਨਾਨਕ ਲੇਖਾ ਦੇਹਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਸਾ ਘਰ ਛੇਵਾਂ ਮਹੱਲਾ ਪਹਿਲਾ ਮਨ ਮੋਤੀ ਦੇ ਗਾਣਾ ਹੋਵੇ ਪਉਣ ਹੋਵੇ ਸੂਤ ਤਾਰੀ ਖਿਵਾ ਸੀਗਾ ਕਾਣ ਤਨ ਪਹਿਰੈ ਰਾਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣੀ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਾਮ ਹਰਿ ਹਰਿ ਹਾਰ ਕੰਠ ਲੈ ਪਹਿਰੈ ਦਾਮੋਦਰ ਦੰਤ ਲਈ ਕਰ ਕਰ ਕਰਤਾ ਕੰਗਣ ਪਹਿਰੈ ਇਨ ਬਿਦ ਚਿਤ ਧਰੇਈ ਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲਈ ਧੀਰਜ ਧੜੀ ਬੰਧਾਵੈ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇਜੈ ਆਵੈ ਤਾ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕੁਛ ਕਰਨਾ ਸੋ ਕਰ ਰਹਾ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੈ ਰਹਾਉ ਕਿਰਤ ਪਿਆ ਪਰਵਾਣਾ ਲਿਖਿਆ ਬਾਹੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ ਜੇ ਕੋ ਦਰਗਾ ਬਹੁਤਾ ਬੋਲੇ ਨਾਉ ਪਵੈ ਬਾਜਾਰੀ ਸਤਰੰਜ ਬਾਜੀ ਪੱਕੈ ਨਾਹੀ ਕੱਚੀ ਆਵੈ ਸਾਰੀ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾ ਕਉ ਕਹੀਐ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸਬਦ ਮਨਹਿ ਮੁੰਦਰਾ ਖਿੰਥਾ ਖਿਮਾ ਹਡਾਵੋ ਜੋ ਕਿਛ ਕਰੈ ਭਲਾ ਕਰਿ ਮਾਨੋ ਸਾਜ ਜੋਗ ਨਿਧਿ ਪਾਵੋ ਬਾਬਾ ਜੁਗਤਾ ਜੀਓ ਜੁਗਾ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸਿਵ ਨਗਰੀ ਮੈਂ ਆਸਨ ਵੈਸੋ ਕਲਪ ਤਿਆਗੀ ਵਾਦੰ ਸਿੰਘੀ ਸਭ ਸਦਾ ਤਨ ਹੈ ਐਨ ਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ ਹਰ ਕੀਰਤ ਰਹਰਾ ਸਿਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵੇਕੰ ਆਸਾ ਮਹੱਲਾ ਪਹਿਲਾ ਗੋੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਬਾਠੀ ਭਉਣ ਪ੍ਰੇਮ ਕਾ ਪੋਚਾ ਏਤ ਰਾਸੀ ਅਮਿਓ ਚੁਆਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਾਜ ਰੰਗ ਰਚ ਰਹਾ ਐਨਸ ਬਣੀ ਪ੍ਰੇਮ ਲਿਵ ਲਾਗੀ ਸਬਦਨ ਆਹਤ ਗਿਆ ਰਹਾਉ ਪੂਰਾ ਸਾਚ ਪਿਆਲਾ ਸਾਜੇ ਤਿਸੈ ਪੀ ਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦ ਛੂਛੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤੀ ਪਰਵਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠਾ ਕਰੈ ਕਿਆ ਸਿਫਤੀ ਰਤਾ ਸਦ ਬੈ ਰਾਗੀ ਜੂਐ ਜਨਮ ਨਾ ਹਾਰੈ ਕਹੋ ਨਾਨਕ ਸੁਣ ਭਰ ਫਿਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀ ਆ ਹਿੰਦੁਸਤਾਨ ਡਰਾਇਆ ਆਪੈ ਦੋਸ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਵਾਰ ਭਈ ਕਰਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾ ਮਨ ਰੋਸ ਨਾ ਹੋਈ ਰਹਾ ਸਕਤਾ ਸੀ ਹੋ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਥ ਕਰੇ ਮਨ ਭਾਣੇ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ਮਰ ਮਰ ਜੀਵੈ ਤਾਕਿ ਪਾਏ ਨਾਨਕ ਨਾਮ ਖਾਣੇ ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਦਰਸ਼ਨ ਪਾਵੈ ਵਡ ਪਾਗੇ ਗੁਰ ਕਾ ਸਭ ਸਚੈ ਬਹਿਰਾਗੀ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕਾ ਦਰਸ਼ਨ ਉਤ ਗਦ ਹੋਏ ਸਾਚਾ ਆਵਸੈ ਮਨ ਸੋਏ ਰਾਹ ਗੁਰ ਦਰਸ਼ਨ ਉਦਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਮਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤਗੁਰ ਸੇਵੈ ਪਰਵਾਰ ਸਾਧਾਰ ਨਿਗੂਰੇ ਗਤ ਕਾਈ ਨਾਹੀ ਆਵਗਣ ਮੁਠੇ ਚੋਟਾ ਖਾਹੀ ਗੁਰ ਕੈ ਸ਼ਬਦ ਸੁਖ ਸਾਂਤ ਸਰੀਰ ਗੁਰਮੁਖ ਤਾ ਕਉ ਲੱਗੈ ਨਾ ਪੀਰ ਜਾਂ ਕਾਲ ਤਿਸ ਨੇੜ ਨ ਆਵੈ ਨਾਨਕ ਗੁਰਮੁਖ ਸਾਜ ਸਮਾਵੈ ਆਸਾ ਮਹੱਲਾ ਤੀਜਾ ਸਭ ਮੁਆ ਵਿਚੋ ਆਗਵਾਏ ਗਵਾਏ ਸਤਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨਿ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿਚਹੁ ਔਗੁਣ ਜਾਹੇ ਪੂਰੇ ਗੁਰ ਕੈ ਸਭ ਸਮਾਏ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੁਚਾ ਹੋਏ ਗੁਣ ਤੇ ਨਾਮ ਪ੍ਰਾਪਤਿ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸਭ ਸਮਾਹੇ ਸੇਵੜ ਭਾਗੀ ਜਿਨ ਨਾਮ ਤੇ ਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਓ ਦਰ ਸਾਚੈ ਸਾਚੇ ਗੁਣ ਗਾਓ ਆਪੇ ਦੇਵੈ ਸਾਜ ਸੁਭਾਏ ਨਾਨਕ ਕੀਮਤ ਕਹਣ ਨਾ ਜਾਏ ਆਸਾ ਮਹੱਲਾ ਤੀਜਾ ਸਤਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਛੁੰਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਧਿ ਹੋਏ ਹਰਿ ਅਪਰੰਪਰ ਅਗਮ ਗੋਚਰ ਗੁਰ ਕੈ ਸਭ ਮਿਲੈ ਜਨ ਕੋਇ ਰਹਾਉ ਗੁਰਮੁਖ ਕੀਮਤ ਜਾਣੈ ਕੋਏ ਮਿਰਲੇ ਕਰਮ ਪ੍ਰਾਪਤੀ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸਬਦ ਖਾਣਾ ਕੋਏ ਵਿਣ ਨਾਵੈ ਦੁਖ ਦਰ ਸਰੀਰੇ ਸਤਿਗੁਰੂ ਭੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁਖ ਕਮਾਏ ਮਨ ਮੁਖ ਬਹੁਤੀ ਮਿਲੈ ਸਜਾਏ ਹਰਿ ਕਾ ਨਾਮ ਮੀਠਾ ਆਤਰਸ ਹੋਏ ਪੀਵਤ ਰਹਿ ਪੀਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਦੀ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਸਾਦਾ ਗੈਰ ਗੰਭੀਰ ਸੇਵਤੀ ਸੁਖ ਸਾਂ ਸਰੀਰ ਸ਼ਬਦ ਤਰੇ ਜਨ ਸਾਜ ਸੁਭਾਏ ਤਿਨ ਕੈ ਹਮ ਸਦ ਲਾਗਾ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਾ ਮਿਲੇ ਸੁਭਾਏ ਰਾਮ ਸ਼ਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਾ ਫਰ ਪੂਰੇ ਆਪੇ ਨੇੜਾ ਆਪੇ ਦੂਰੇ ਆਖਣ ਆਖੈ ਬਕਾ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਣਾ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮੁਖ ਵਿੱਚ ਹੋ ਆਪ ਕੋ ਆਏ ਹਰ ਰੰਗ ਰਾਤੇ ਮੋਹ ਚੁਕਾਏ ਹਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੇ ਭਾਇ ਲੱਗੇ ਦੁਖ ਪਾਇਆ ਮਨ ਸਬਦਾ ਬਿਰਥਾ ਜਨ ਗਵਾਇਆ ਸਤਗੁਰ ਸੇਵਾ ਸੋਜੀ ਹੋਏ ਦੂਜੇ ਭਾਇ ਨਾ ਲਾਗੇ ਕੋਏ ਮੂਲ ਲਾਗੇ ਸੇ ਜਨ ਪ੍ਰਵਾਨ ਆਨੰਦ ਰਾਮ ਨਾਮ ਜਬ ਹਿਰਦੈ ਗੁਰ ਸਬਦੀ ਖਰੇ ਏਕੋ ਜਾਣ ਰਹਾਉ ਡਾਲੀ ਲਾਗੈ ਨੇਫਲ ਜਾਏ ਅੰਤੀ ਕੰਮੀ ਅੰਤ ਸਜਾਏ ਕੇ ਅੰਦਾ ਠੌਰ ਨਾ ਪਾਏ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹਿ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੋਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਬਜਾਏ ਨਾਨਕ ਮਹਲ ਸ਼ਬਦ ਕਰ ਪਾਏ ਗੁਰਮਤਿ ਸਤ ਸਰ ਹਰ ਜਲ ਨਾਇਆ ਦੁਰਮਦ ਵੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰਹਿ ਮਰ ਮਰਨ ਵਿਗਾੜੈ ਦੂਜੈ ਪਾਇ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਭਰਮੈ ਵਿੱਚ ਸੂਤਾ ਮਰ ਮੁਆ ਸਬਦੇ ਮਰ ਜਾਏ ਉਸਤ ਨਿੰਦਾ ਗੁਰ ਸਮ ਜਾਣ ਆਈ ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਵੀ ਹੁਣ ਗਰਭ ਗਲ ਜਾਏ ਬਿਰਥਾ ਜਨ ਦੂਜੈ ਲੋਭਾਏ ਨਾਮ ਵੀ ਹੁਣੀ ਦੁਖ ਦਰੈ ਸੁਭਾਈ ਸਤਿਗੁਰ ਪੂਰੈ ਬੂਝ ਬੁਝਾਈ ਮਨ ਚੰਚਲ ਬਹੁ ਝੋਟਾ ਖਾਏ ਇਥੋਂ ਛੁਟਕਾ ਠੌਰ ਨਾ ਪਾਏ ਗਰਭ ਜੋਨ ਵਿਸ਼ਟਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰਿ ਵਾਸਾ ਨਾਨਕ ਮੈਂ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਕਤ ਸਮ ਕਰ ਜਾਣੈ ਗੁਰ ਪ੍ਰਸਾਦੀ ਸਬਦ ਉਧਰੈ ਰਹਾਉ ਕਰਨੀ ਕਾਰ ਤਰੋ ਫਰਮਾਈ ਬਿਨ ਸਬਦੈ ਕੋ ਥਾਇ ਨ ਪਾਈ ਕਰਨੀ ਕੀਰਤ ਨਾਮ ਸਾਈ ਆਪੇ ਦੇਵੈ ਢਿਲ ਨ ਪਾਈ ਮਨੁ ਭਰਮ ਪੁਲੈ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੈ ਨ ਪਾਏ ਮਨਮੁਖ ਭੁੱਲਾ ਜਨਮ ਗਵਾਏ ਸਤਿਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁਰ ਪੌੜੀ ਸਭ ਦੂਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮਾ ਕਾ ਮਹਲ ਕਦੇ ਨਾ ਪਾਵੇ ਦੂਜੈ ਲੱਗੀ ਭਰਮ ਭੁਲਾਵੇ ਮਮਤਾ ਬਾਧਾ ਆਵੇ ਜਾਵੇ ਦੋਹਾਗਣੀ ਕਾ ਮਨ ਦੇਖ ਸੀਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾ ਸਦਾ ਸੁਹਾਗਣ ਜੋ ਪ੍ਰਭਾਵੈ ਗੁਰ ਸਬਦੀ ਸੀਗਾਰ ਬਣਾਵੈ ਸੇ ਸੁਖਾਲੀ ਅਨੰਦਨ ਹਰਿ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਜ ਪਿਆਰ ਆਪਣਾ ਪਿਰ ਰਾਖੈ ਸਦਾ ਉਰ ਧਾਰੇ ਨੇੜੈ ਵੇਖੈ ਸਦਾ ਹਦੂਰੇ ਮੇਰਾ ਪ੍ਰਭ ਸਰਬ ਰਹਾ ਭਰਪੂਰੇ ਆਗੈ ਜਾਤ ਰੂਪ ਨ ਜਾਏ ਤੇਹਾ ਹੋਵੈ ਦੇਹ ਕਰਮ ਕਮਾਏ ਸਬਦੇ ਉੱਚੋ ਉੱਚਾ ਹੋਏ ਨਾਨਕ ਸਾਜ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਾਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਨੇ ਆਪਣੀ ਪਦ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾ ਗੁਰ ਪੂਰੇ ਤੇ ਪੂਰਾ ਪਾਏ ਹਿਰਦਾ ਸਬਦ ਸਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤਸਰ ਨਾਏ ਸਦਾ ਸੂਚੇ ਸਾਜ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰੇ ਗੁਰ ਪ੍ਰਸਾਦ ਰਿਆ ਭਰਪੂਰੇ ਜਹਾ ਜਾਓ ਤਹ ਵੇਖਾ ਸੋਏ ਗੁਰ ਬਿਨੁ ਦਾਤਾ ਅਵਰ ਨ ਕੋਏ ਗੁਰ ਸਾਗਰ ਪੂਰਾ ਪੰਡਾਰੇ ਉਤਮ ਰਤਨ ਜਵਾਰ ਅਪਾਰੇ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸੇ ਬਖਸਣ ਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਗੁਰ ਸਾਈ ਸੋਏ ਪੂਰਾ ਭਾਗ ਗੁਰ ਸੇਵਾ ਹੋਏ ਸੋ ਬੁਝੈ ਜਿਸ ਆ ਬੁਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਗਿਆਨ ਬਿਨਾਸੈ ਆਨੰਦ ਨ ਜਾਗਾ ਵੇਖੈ ਸਚ ਸੋਏ ਰਹਾਉ ਮੋਹ ਕੁਮਾਨ ਗੁਰ ਸ਼ਬਦ ਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਾਲ ਗੁਰ ਸ਼ਬਦ ਪਛਾਣੈ ਆਮਣ ਜਾਣ ਰਹੈ ਥਿਰ ਨਾਮ ਸਮਾਣੇ ਜੰਮਣ ਮਰਨਾ ਹੈ ਸੰਸਾਰ ਮਨਮੁਖ ਚੇਤ ਮਾਇਆ ਮੋਹ ਕੁਵਾਰ ਪਰ ਨਿੰਦਾ ਬੋ ਕੂੜ ਕਮਾਵੇ ਮਿਸ਼ਟਾ ਗਾ ਕੀੜਾ ਵਿਸ਼ਟਾ ਮਾਇ ਸਮਾਵੇ ਸਾਧ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰਿ ਭਗਤ ਵਿਰੜਾਏ ਪਾਣਾ ਮੰਨੇ ਸਦਾ ਸੁਖ ਹੋਏ ਨਾਨਕ ਸਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰਾਇਤ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਜ ਸਮਾਏ ਜਿਨ ਕਉ ਨਾਮ ਲਿਖਿਆ ਲੇਖ ਤੇ ਦਿਨ ਨਾਮ ਸਦਾ ਤੇ ਆਵੈ ਗੁਰ ਪੂਰੇ ਤੇ ਭਗਤੀ ਵਿਸੇ ਰਹਾਉ ਜਿਨ ਕਉ ਹਰ ਪ੍ਰਭ ਲੈ ਮਿਲਾਏ ਤਿਨ ਕੀ ਗਾਨ ਗਤ ਕਹੀ ਨਾ ਜਾਏ ਪੂਰੈ ਸਰਗੁਰ ਦਿੱਤੀ ਵਡਿਆਈ ਹੂਤਮ ਪਦਵੀ ਹਰ ਨਾਮ ਸਮਾਈ ਜੋ ਕਿਛ ਕਰੇ ਸੋ ਆਪੇ ਆਪੇ ਏ ਕੜੀ ਮੈਂ ਥਾਪ ਥਾਪੇ ਕਹਿ ਕਹਿ ਕਹਣਾ ਆਖ ਸੁਣਾਏ ਜੇ ਸੋ ਕਾਲੇ ਥਾਏ ਨਾ ਪਾਏ ਜਿਨ ਕੈ ਪੋਤੇ ਪੁੰਨ ਤਿੰਨਾ ਗੁਰੂ ਮਿਲਾਏ ਸਚ ਬਾਣੀ ਗੁਰ ਸਬਦ ਸੁਣਾਏ ਜਾਂ ਸ਼ਬਦ ਵਸੈ ਤਾਂ ਦੁਖ ਜਾਏ ਗਿਆਨ ਰਤਨ ਸਾਚੈ ਸਾਚ ਸਮਾਏ ਨਾਵੇ ਜੀਵੜ ਹੋਰ ਧਨ ਨਾਹੀ ਕੋਏ ਜਿਸ ਨੂੰ ਬਖਸ਼ੇ ਸਾਚਾ ਸੋਏ ਪੂਰਾ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ ਇਹੋ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋ ਭਰਮ ਅਨਲ ਵਾਓ ਦੀਵਾ ਬਲੈ ਨਾ ਸੋਜੀ ਪਾਏ ਗੁਰਮੁਖ ਭਗਤ ਕਰ ਚਾਨਣ ਹੋਏ ਆ ਪਛਾਨ ਮਿਲੈ ਪ੍ਰਭ ਸੋਏ ਰਹਾ ਗੁਰਮੁਖ ਨਿਰਤ ਹਰਿ ਲਾਗੈ ਭਾਉ ਪੂਰੇ ਤਾਲ ਵਿੱਚੋ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸਬਦ ਅੰਤਰ ਬ੍ਰਹਮ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਾਜ ਵਿਚਾਰ ਗੁਰਮੁਖ ਭਗਤ ਜੂਤ ਸੱਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਵਜਲ ਤਰੈ ਗੁਰ ਕੈ ਵਜਨ ਭਗਤ ਥਾਏ ਪਾਏ ਹਰ ਜੋ ਆਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨੇਚਰ ਭਗਤ ਹਰ ਸਿਓ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਹਰ ਕੈ ਪਾਣਾ ਸਤਿਗੁਰ ਮਿਲੈ ਸਹਿ ਜੀ ਹੋਈ ਗੁਰ ਪ੍ਰਸਾਦੀ ਮਨੁ ਸਹਿ ਹਰ ਬੂਝੈ ਸੋਈ ਮੈਂ ਸਭ ਦਾਤਾ ਏਕ ਹੈ ਅਵਰ ਨਾਈ ਕੋਈ ਗੁਰ ਕਿਰਪਾ ਤੇ ਮਨੁ ਸਹਿ ਤਾ ਸਦਾ ਸੁਖ ਹੋਈ ਰਹਾਉ ਇਸ ਜੁਗ ਮਹਿ ਨਿਰਪੋ ਹਰਿ ਨਾਮ ਹੈ ਪਾਈਐ ਗੁਰ ਵਿਚਾਰੇ ਬਿਨ ਨਾਵੈ ਜਮ ਕੈ ਵਸ ਹੈ ਮਨ ਮੁਖ ਅੰਧ ਗਵਾਰੇ ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸਜ ਸੋਈ ਹਰ ਕੈ ਭਾਣੈ ਸਲਾਹੀਐ ਭਾਣੈ ਮੰਨਿਆ ਸੁਖ ਹੋਈ ਹਰ ਕੈ ਭਾਣੈ ਜਨਮ ਪਦਾਰਥ ਪਾਇਆ ਮਾਤੀ ਹੁਕਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਜਾਰ ਮੈਡਾ ਥਾਈ ਜੋ ਤਉ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖੀ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗੀ ਮਿਲ ਵਿਛੜਿਆ ਸੰਜੋਗੀ ਮੇਲ ਨੂੰ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਾਧੀ ਆਖ ਬਖਾਣੈ ਜਿਨ ਹਰਿ ਸੇਵਿਆ ਤਿਨ ਸੁ ਪਾਇਆ ਸਾਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੀ ਤੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸੀ ਤੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੀ ਤੜਾ ਕੀਆ ਸਿਖਦਾਰ ਚੌਧਰੀ ਨਾਲ ਆਪਣਾ ਸਵਾਈ ਖਮਾਰਾ ਤੜਾ ਹਰ ਰਹਾ ਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਧੜਾ ਅਵਰ ਨ ਕੋਈ ਹਉ ਹਰ ਗੁਣ ਗਾਵਾ ਸੰਖਾਂ ਨੇਕ ਰਹਾਉ ਜਿਨ ਸਿਉ ਧੜੇ ਕਰਹਿ ਸੇ ਜਾਹੇ ਝੂਠ ਧੜੇ ਕਰ ਪਛੋਤਾਹੇ ਥਿਰ ਨਾ ਰਹਿ ਮਨ ਕੋਟ ਕਮਾਹੇ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕਉ ਲੂਝੈ ਗਾਵਾਰੀ ਜਨਮ ਮਰਹ ਜੂਐ ਬਾਜੀ ਹਾਰੀ ਖਮਰਾ ਹਰ ਤੜਾ ਦੇ ਖਲਤ ਪਲਤ ਸਭ ਸਵਾਰੀ ਕਲ ਜੁਗ ਮਹਿ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਖਮਰਾ ਹਰ ਤੜਾ ਜਿਨ ਇਹ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਧੜੇ ਬੈ ਪਾਵੈ ਪਰਾਇਆ ਛਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੈ ਜੈਸਾ ਬੀਜੈ ਤੈਸਾ ਖਾਵੈ ਜਨ ਨਾਨਕ ਗਾ ਹਰਿ ਧੜਾ ਧਰਮ ਸਭ ਸ੍ਰਿਸ਼ਟ ਆਵੇ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਵ ਰਹਾ ਕਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵਡ ਭਾਗ ਦੂਜੈ ਭਾਇ ਭਵੈ ਵਿਖ ਮਾਇਆ ਭਾਗਹੀਣ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰਪੂਰੈ ਨਾਨਕ ਹਰਿ ਪਾਇਆ ਆਸਾ ਮਹੱਲਾ ਚੌਥਾ ਮੇਰਾ ਮਨ ਤਨ ਪ੍ਰੇਮ ਨਾਮ ਆਧਾਰੋ ਨਾਮ ਜਪੀ ਨਾਮੋ ਸੁਸਾਰ ਨਾਮ ਜਪਹੁ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਔਰ ਨਾ ਕੋਈ ਵਡੈ ਭਾਗ ਗੁਰਮੁਖ ਹਰ ਨਾ ਰਹਾ ਨਾਮ ਬਿਨਾ ਨਹੀਂ ਜੀਵਿਆ ਜਾਏ ਵਡੈ ਭਾਗ ਗੁਰਮੁਖ ਹਰਿ ਪਾਏ ਨਾਮਹੀਨ ਕਾਲਖ ਮੁਖਿ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਆਇਆ ਵੱਡਾ ਵੱਡਾ ਹਰਿ ਭਾਗ ਕਰਿ ਪਾਇਆ ਨਾਨਕੇ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਪ ਖਾਣੀ ਜਪ ਜਪ ਨਾਮ ਮਨ ਭਇਆ ਆਨੰਦਾ ਸਤ ਸਤ ਗੁਰ ਨਾਮ ਦਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾ ਹਰ ਗੁਣ ਗਾਵੇ ਹਰ ਜਨ ਲੋਗਾ ਬੜਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਨ ਮਾਇਆ ਮਲ ਧਾਰੀ ਵਿਣ ਗੁਣ ਜਨਮ ਹੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਪਾਵੈ ਵਡੈ ਭਾਗ ਗੁਰਮੁਖ ਹਰਿ ਪਾਵੈ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਤਰ ਨਹੀਂ ਕਾਈ ਨਾਮ ਰਵਿਆ ਸਭ ਸਾਧ ਗਿਰਾਸਾ ਰਹਾਓ ਨਾਮੈ ਸੁਰ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਨ ਗਏ ਮੂੜ ਨੰਗਾ ਪਚ ਪਚ ਮੋਏ ਬਿਖ ਦੇਖ ਪਤੰਗਾ ਆਪੇ ਥਾਪੇ ਥਾਪੁ ਥਾਪੇ ਨਾਨਕ ਨਾਮ ਦੇਵੈ ਹਰਿ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰਿ ਹਰਿ ਵੇਲ ਵਧਾਈ ਫਲ ਲਾਗੇ ਹਰਿ ਰਸ ਗਰਸਾਈ ਹਰਿ ਹਰਿ ਨਾਮ ਜਪ ਅਨੰਤ ਤਰੰਗਾ ਜਪ ਜਪ ਨਾਮ ਗੁਰਮਤਿ ਸਾਲਾਹੀ ਮਾਰਿਆ ਕਾਲ ਜਮ ਕੰਕਰ ਭੋਏ ਅੰਗਾਰਾ ਹਰਿ ਹਰਿ ਗੁਰ ਮੈਂ ਭਗਤ ਰਖਾਈ ਗੁਰ ਤੁਠਾ ਸਿਖ ਦੀਵੈ ਮੇਰੇ ਭਾਈ ਹਉ ਮੈਂ ਕਰਮ ਕਿਛ ਬਿਦ ਨਹੀਂ ਜਾਣੈ ਜਿਉ ਕੁੰਚਰ ਨਾਏ ਖਾਕ ਸਿਰ ਜਾਣੈ ਜੇ ਵਡ ਪਾਗ ਹੋਵੇ ਵਡ ਉੱਚੇ ਨਾਨਕ ਨਾਮ ਜਪੈ ਸਚ ਸੂਚੇ ਆਸਾ ਮਹੱਲਾ ਚੌਥਾ ਹਰਿ ਹਰਿ ਨਾਮ ਕੀ ਮਨ ਭੂਖ ਲਗਾਈ ਨਾਮ ਸੁਨਿਆ ਮਨ ਤ੍ਰਿਪਤਾ ਮੇਰੇ ਭਾਈ ਨਾਮ ਜਪਹੁ ਮੇਰੇ ਗੁਰ ਸਿਖ ਮੀਤਾ ਨਾਮ ਜਪਹੁ ਨਾਮੇ ਸੁਖ ਪਾਵਹੁ ਨਾਮ ਰਖੋ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਨੀ ਮਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਕਸਾ ਨਾਮ ਬਿਨਾ ਕੁਸ਼ਟੀ ਮੋ ਅੰਧਾ ਸਭ ਨੇ ਫਲ ਕਰਮ ਕੀਏ ਦੁਖ ਧੰਦਾ ਹਾਰੀ ਹਰਿ ਹਰ ਜਸ ਜਪੈ ਵਡ ਪਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਛੇਵਾਂ ਕੇ ਤਿੰਨ ਹਾਥ ਕਰ ਤੰਤ ਵਜਾਵੇ ਜੋਗੀ ਥੋਥਰ ਵਾਜੈ ਵੇਨ ਗੁਰਮਤਿ ਹਰ ਗੁਣ ਬੋਲੋ ਜੋਗੀ ਓ ਮਨੁਆ ਹਰ ਰੰਗ ਪੇਨ ਜੋਗੀ ਹਰ ਦੇਉ ਮਤੀ ਉਪਦੇਸ਼ ਜੁਗ ਜੁਗ ਹਰਿ ਹੈ ਏਕੋ ਵਰਤਾਇ ਤਿਸ ਆਗੈ ਹਮ ਆਦੇਸ ਰਹਾਉ ਗਾਵਹਿ ਰਾਗ ਭਾਗ ਬਹੁ ਬੋਲਾ ਹੈ ਇਉ ਮਨੁਆ ਖੇਲਾ ਖੇਲ ਜੋ ਵਹਿ ਕੂਪ ਸਿੰਚਨ ਕਉ ਬਸਦਾ ਉਠ ਬੈਲ ਗਏ ਚਰ ਬੇਲ ਕਾਇਆ ਨਗਰ ਮੈਂ ਕਰਮ ਹਾਰੀ ਬੋ ਬੋ ਹਰ ਜਾਮੈ ਹਰਿਆ ਖੇਤ ਮਨੁਆ ਆਸਰ ਬੈਲ ਮਨ ਜੋ ਬੋ ਹਰ ਸਿੰਚਉ ਗੁਰਮਤਿ ਜੇਤ ਜੋਗੀ ਜੰਗਮ ਸ੍ਰਿਸ਼ ਸਭ ਤੂਰੀ ਜੋ ਦੇਹੁ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਭੋ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਾਲੈ ਘੁੰਗਰੂ ਤਾਲਾ ਕਬ ਕੋ ਬਜਾਵੈ ਰਬਾਬ ਆਪਦ ਜਾਤ ਬਾਰ ਖਿਣ ਲਾਗੈ ਹਉ ਤਬ ਲਗ ਸਮਾਰੋ ਨਾਮ ਮੇਰੇ ਮਨ ਐਸੀ ਭਗਤ ਬਨ ਆਈ ਹਉ ਹਰ ਬਿਨ ਖਿਰ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ ਕਬ ਕੋ ਮੇਲੇ ਪੰਜ ਸਤ ਗਾਇਨ ਕਬ ਕੋ ਰਾਗ ਧੁਨ ਉਠਾਵੈ ਮੇਲ ਤੇ ਚੁਣਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾਚੈ ਪਾਪ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਪ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ ਰਾਮ ਸੁਮਾਰੈ ਕਬ ਕੋ ਲੋਗਨ ਕਉ ਪਤੀ ਆਵੈ ਲੋਕ ਪਤੀਣੈ ਨਾ ਪਤਿ ਹੋਏ ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭ ਕੋਏ ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਰ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚਹੁ ਹਰਿ ਹਰ ਧਿਆਏ ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਧੋਵਾ ਪਾਏ ਰਾਮ ਹਰਿ ਹਰ ਨਾਮ ਜਪੋ ਮਨ ਮੇਰੇ ਆਨ ਦਿਨ ਹਰ ਨਿਵਲਾਏ ਜੋ ਇੱਛਾ ਸੋਈ ਫਲ ਪਾਵੋ ਫਿਰ ਭੂਖ ਨ ਲਾਗੈ ਆਏ ਆਪੇ ਹਰਿ ਅਪਰੰਪਰ ਕਰਤਾ ਹਰਿ ਆਪੇ ਬੋਲ ਬੁਲਾਏ ਸੇਈ ਸੰਤ ਭਲੇ ਤੁਧ ਭਾਵ ਹੈ ਜਿਨ ਕੀ ਪਦ ਪਾਵਹਿ ਥਾਏ ਨਾਨਕ ਆਖ ਨ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਹਕ ਵਣਜ ਲੈ ਜਾਏ ਇਕ ਓੰਕਾਰ ਸਤਿਗੁਰੂ ਪ੍ਰਸਾਦ ਰਾਗ ਆਸਾ ਕਰ ਅਠਵਾਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾਉ ਹਉ ਮੈ ਰੋਈਐ ਗੁਰਮੁਖ ਨਾਮ ਤੇ ਆਏ ਅਸਤਰ ਹੋਈਐ ਗੁਰ ਪੂਰੇ ਸਭ ਆਸ ਚੱਲਣ ਜਾਣਿਆ ਲਾਹਾ ਨਾਮ ਸੁਸਾਰ ਸਭ ਸਮਾਣਿਆ ਰਹਾਓ ਪੂਰਬ ਲਿਖੇ ਦੇ ਆਏ ਮਾਇਆ ਚੱਲਣ ਅੱਜ ਕੇ ਕੱਲ ਧਰੋ ਮਾਇਆ ਬਿਰਥਾ ਜਨਮ ਤਿੰਨਾ ਜਿਨੀ ਨਾਮ ਵਿਸਾਰਿਆ ਜੂਵੇ ਖੇਲਣ ਜਾਗੇ ਕੇ ਇਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਰਗ ਸੱਚੇ ਸਾਚੇ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਤੇ ਆਇਆ ਗੁਰ ਪ੍ਰਸਾਦੀ ਭੁਜ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ ਦਰ ਸੱਚਾ ਸਚਿਆਰ ਮਹਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਨੰਦ ਨਾਮ ਧਿਆਏ ਹਰ ਗੁਣ ਗਾਈਐ ਅੰਤਰ ਵਸਤ ਅਨੇਕ ਮਨ ਮੁਖ ਨਹੀਂ ਪਾਈਐ ਹਉ ਮੈਂ ਗਰਭ ਗਰਭ ਆਪ ਖੁਆਈਐ ਨਾਨਕ ਆਪੇ ਆਪੇ ਆਪ ਖੁਆਈਐ ਗੁਰਮੁਖ ਮਨ ਪ੍ਰਗਾਸ ਸੱਚਾ ਪਾਈਐ ਰਾਗ ਆਸਾਵਰੀ ਘਰ ਸੋਲਮਾ ਕੇ ਦੋ ਮਹੱਲਾ ਚੌਥਾ ਸੁਦੰਗ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਉ ਅਨੰਦ ਹਰਿ ਨਾਮ ਕੀਰਤਨ ਕਰੋ ਸਤਿਗੁਰੂ ਮੋ ਕੋ ਹਰਿ ਨਾਮ ਬਤਾਇਆ ਹਉ ਹਰ ਬਿਨ ਖਿਨ ਪੜ ਰਹਿ ਨਾ ਸਕੋ ਰਾਮ ਹਮਰੈ ਸ਼ਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੋ ਹੋ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰੇ ਕਿਨਹੂ ਪ੍ਰੀਤ ਲਾਈ ਮੋਹ ਅਪਮਾਨ ਹਰ ਜਨ ਪ੍ਰੀਤ ਲਾਈ ਖਰ ਨਿਰਵਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ਆ ਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ ਹਉ ਹਰ ਬਿਨ ਖਿਰ ਪਲ ਰਹਿ ਨਾ ਸਕਉ ਜੈਸੇ ਕਰ ਹਰ ਵੇਲ ਦੀ ਜਾਈ ਰਹਾ ਹਮਰਾ ਮਨ ਬੈਰਾਗ ਬਿਰਗਤ ਪਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹ ਹਰ ਬਿਨ ਰਹਾਣ ਨਾ ਜਾਈ ਰਾਖ ਸਰਣ ਜਗਦੀਸ਼ਰ ਪਿਆਰੇ ਮੋਹਿ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਅਨੰਦ ਹੋਤੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਲੀ ਤਿਸ ਭਉ ਬਉ ਦਿਖਾਇਆ ਪਾਈ ਮੀਤ ਕੁਟੰਬ ਦੇਖ ਵਿਵਾਦੇ ਹਮ ਆਈ ਵਸਗਤ ਗੁਰ ਪ੍ਰਸਾਦੇ ਐਸਾ ਦੇਖ ਵਿਮੋਹਿਤ ਹੋਏ ਸਾਧਿਕ ਸਿੱਧ ਸਰਦੇਵ ਮਨੁਖਾ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੇ ਰਹਾਉ ਇਕ ਫਿਰੈ ਉਦਾਸੀ ਤਿਨ ਕਾਮ ਵਿਆਪੈ ਇਕ ਸੰਚਾ ਗਿਰਹੀ ਤਿਨ ਹੋਏ ਨਾ ਆਪੈ ਇਕ ਸਦੀ ਕਹਾਵੈ ਤਿਨ ਬਹੁਤ ਕਲ ਪਾਵੈ ਹਾਮ ਹਰਿ ਰਾਖੇ ਲਗ ਸਤਿਗੁਰ ਪਾਵੈ ਤਪ ਕਰਤੇ ਤਪਸੀ ਪੂਲਾਏ ਪੰਡਿਤ ਮੋਹੇ ਲੋਭ ਸੁਭਾਏ ਤ੍ਰੈ ਗੁਣ ਮੋਹੇ ਮੋਹਿਆ ਆਕਾਸ ਹਮ ਸਤਿਗੁਰ ਰਾਖੇ ਦੇ ਕਰਿ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੈ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹੱਲਾ ਪੰਜਵਾ ਸਸੂ ਤੇ ਬਿਰ ਕੀਨੀ ਵਾਖੇ ਦੇਰ ਜਠਾਣੀ ਮੋਈ ਦੁਖ ਸੰਤਾਪੇ ਕਰਕੇ ਜਠੇਰੇ ਕੀ ਚੂਕੀ ਕਾਣ ਫਿਰ ਰੱਖਿਆ ਕੀਨੀ ਸੂਰ ਸੁਜਾਣੇ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋਹ ਕਉ ਹਰਿ ਨਾਮ ਦਿਵਾਇਆ ਰਹਾਉ ਪ੍ਰਥਮੇ ਤਿਆਗੀ ਮੈਂ ਪ੍ਰੀਤਿ ਦੁਤੀਆ ਤਿਆਗੀ ਲੋਗਾ ਰੀਤਿ ਤ੍ਰੈ ਗੁਣ ਤਿਆਗ ਦੁਰਜਨ ਮੀ ਸਮਾਨੇ ਤੁਰਿਆ ਗੁਣ ਮਿਲ ਸਾਥ ਪਛਾਨੇ ਸਾਧ ਖਵਾ ਮੈਂ ਆਸਨ ਬਾਧਿਆ ਜੋ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸਬਦ ਵਿਚਾਰੇ ਪ੍ਰਿਆ ਸਿਓ ਰਾਤੀ ਧਨ ਸੋਹਾਗਣ ਨਾਰੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਨੇ ਕਮਾਵੇ ਸੋ ਉਤਰੈ ਪਾਰੇ ਜਨਮ ਨਾ ਮਰੈ ਨਾ ਆਵੇ ਨਾ ਜਾਏ ਹਰ ਸੇਤੀ ਉਹ ਰਹਿ ਸਮਾਏ ਆਸਾ ਮਹੱਲਾ ਪੰਜਵਾ ਨਿਜ ਭਗਤੀ ਸੀਲਵੰਤੀ ਨਾਰੇ ਰੂਪ ਅਨੂਪੁਰੀ ਆਚਾਰੇ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ ਗੁਰਮੁਖਿ ਪਾਈ ਕਿਨੈ ਵਿਰ ਲੈ ਜਨਤਾ ਸੋ ਕਰਨੀ ਕਾਮਣ ਗੁਰ ਮਿਲ ਹਮ ਪਾਈ ਜਜ ਕਾਜ ਪਰਥਾਇ ਸੁਹਾਈ ਰਹਾਓ ਜਿਚਰ ਵਸੀ ਪਿਤਾ ਕੈ ਸਾਥੇ ਤਿਚਰ ਕੰਤ ਬਹੁ ਫਿਰਾ ਉਦਾਸੀ ਕਰ ਸੇਵਾ ਸਤਪੁਰਖ ਮਨਾਇਆ ਗੁਰਿਆਣੀ ਘਰ ਮਹਤਾ ਸਰਬ ਸੁਖ ਪਾਇਆ ਬੱਤੀ ਸੁਲਖਣੀ ਸਚ ਸੰਤਤਿ ਪੂਤ ਆਗਿਆਕਾਰੀ ਸੁਹੜ ਸਰੂਪ ਇਛ ਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜੇਠਾਨੀ ਸਭ ਹੈ ਮਾਇ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਤਨ ਸੋ ਗ੍ਰਹਿ ਜਿਤ ਪ੍ਰਗਟੀ ਆਏ ਜਨ ਨਾਨਕ ਸੁਖੇ ਸੁਖ ਵਿਹਾਏ ਆਸਾ ਮਹੱਲਾ ਪੰਜਵਾ ਮਤਾ ਕਰੋ ਸੋ ਪਕਰ ਨਾ ਦੇਈ ਸੀਲ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਨ ਨਾ ਦੇਈ ਵਖ ਵਖ ਪਰਮਾਵੇ ਘਰ ਕੀ ਨਾਇਕੇ ਘਰ ਵਾਸ ਨਾ ਦੇਵੈ ਜਤਨ ਕਰੋ ਉਰਝਾਏ ਪਰੇਵੈ ਰਹਾਉ ਤੁਰ ਕੀ ਭੇਜੀ ਆਈ ਆਮਰੇ ਨੌਖੰਡ ਜੀਤੇ ਸਭ ਥਾਨ ਥਨੰਤਰ ਤਟ ਤੀਰਥ ਨਾ ਛੋੜੈ ਜੋਗ ਸੰਨਿਆਸ ਪੜ ਥਾਕੇ ਸਿਮਰਿਤ ਵੇਦ ਅਭਿਆਸ ਜਹ ਬੈਸੋ ਤਹ ਨਾਲੇ ਵੈਸੈ ਸਗਲ ਭਉਣ ਮੈਂ ਸਗਲ ਪਰਵੇਸੈ ਹੋਛੀ ਸਰਣ ਪਿਆ ਰਹਾਣ ਨਾ ਪਾਈ ਕਉ ਮੀਤਾ ਹੋ ਕਹਿ ਪਹਿ ਜਾਈ ਸੁਣ ਉਪਦੇਸ਼ ਸਤਗੁਰ ਪੈ ਆਇਆ ਗੁਰ ਹਰਿ ਹਰਿ ਨਾਮ ਮੋਹਿ ਮੰਤਰ ਦ੍ਰਿੜਾਇਆ ਨਿਜ ਘਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਪੈ ਅਚਿੰਤਾ ਕਰ ਮੇਰਾ ਇਹ ਨਾਇਕ ਹਮਾਰੀ ਇਹ ਆਮ ਰਹਾਮ ਗੁਰ ਕੀਏ ਦਰਬਾਰੀ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ ਮਹਾ ਆਨੰਦ ਜਿੰਦ ਸਾਜਾਇਆ ਦੁਸ਼ਮਣ ਦੂਤ ਮੋਏ ਸੁਖ ਪਾਇਆ ਰਹਾਓ ਸਤਿਗੁਰ ਮੋਕੋ ਦਿਆ ਉਪਦੇਸ਼ ਜਿਉ ਪਿੰਡ ਸਭ ਹਰ ਕਾ ਦੇਸ ਜੋ ਕਿਛ ਕਰੀ ਸ ਤੇਰਾ ਤਾਣ ਤੂੰ ਮੇਰੀ ਓਟ ਤੂੰ ਹੈ ਦੀਵਾਨ ਤੁਧ ਨੋ ਛੋੜ ਜਾਈਏ ਪ੍ਰਭ ਕਹਿ ਧਾਰੇ ਆਨ ਨਾ ਬੀਆ ਤੇਰੀ ਸੰਸਰ ਤੇਰੇ ਸੇਵਕ ਕੋ ਕਿਸ ਕੀ ਕਾਣੇ ਸਾਖਤ ਭੂਲਾ ਫਿਰੈ ਬੇਬਾਣੇ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹ ਰਾਖ ਲਹੇ ਗਲ ਲਾਏ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਰਾਖੀ ਪੈ ਜੇ ਵੱਜੀ ਵਧਾਈ ਆਸਾ ਮਹੱਲਾ ਪੰਜਵਾ ਪ੍ਰਦੇਸ਼ ਝਾਗ ਸੌਦੇ ਕੋ ਆਇਆ ਵਸਤਾਂ ਨੂਪ ਸੁਣੀ ਲਾਭਾਇਆ ਗੁਣ ਰਾਤ ਮਨ ਪੱਲੇ ਆਨੀ ਦੇਖ ਰਤਨਿਓ ਮਨ ਲਪਟਾਨੀ ਸਾਹਬਾ ਪਾਰੀ ਦੁਆਰਾ ਆਏ ਵਖਰ ਕਾਡੋ ਸੌਦਾ ਕਰਾਏ ਰਹਾਉ ਸਾਹਿ ਪਠਾਇਆ ਸਾਹਿ ਪਾਸੇ ਅਮੋਲ ਰਤਨ ਅਮੋਲਾ ਰਾਸੇ ਵਿਸਵਾਈ ਪਾਇਆ ਮੀਤ ਸੌਦਾ ਮਿਲਿਆ ਨੇ ਚਲਚੀਤ ਪਾਉ ਨਹੀਂ ਤਸਕਰ ਪਾਉਣ ਨਾ ਪਾਣੀ ਸਾਜ ਵਿਹਾਜੀ ਸਾਜ ਲੈ ਜਾਣੀ ਸਤ ਕੈ ਖਟਿਆ ਦੁਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹ ਭੈ ਆਨੰਦ ਤਨ ਸਾਹ ਪੂਰੇ ਬਖਸ਼ਿੰਦ ਇਹੋ ਸੌਦਾ ਗੁਰਮੁਖ ਕਿਨੈ ਵਿਰਲੇ ਪਾਇਆ ਸਾਲੀ ਖੇਬ ਨਾਨਕ ਲੈ ਆਇਆ ਆਸਾ ਮਹੱਲਾ ਪੰਜਵਾ ਗੁਣ ਅਵਗਨ ਮੇਰੋ ਕਛ ਨਾ ਵਿਚਾਰੋ ਨਾ ਦੇਖਿਓ ਰੂਪ ਰੰਗ ਸਿੰਗਾਰੋ ਜਜ ਆਚਾਰ ਕਿਸ ਵੇਦ ਨਹੀਂ ਜਾਣੀ ਵਾਹ ਭਗਤ ਪ੍ਰਿਯ ਸੇਜੈ ਆਨੀ ਸੁਨਬੋ ਸਖੀ ਕੰਤ ਹਮਾਰੋ ਕੀ ਅਲੋਖ ਸਮਾਨਾ ਕਰ ਮਸਤਕ ਧਾਰ ਰਾਖਿਓ ਕਰ ਆਪਣਾ ਕਿਆ ਜਾਣੈ ਇਹੋ ਲੋਕ ਅਜਾਨਾ ਰਹਾਓ ਸੁਆਗ ਮਾਰੋ ਆਵਣ ਸੋਇਓ ਕੰਤ ਮਿਲਿਓ ਮਿਰ ਸਬਦ ਜੋਇਓ ਆਂਗਨ ਮੇਰਾ ਸੋਭਾ ਚੰਦ ਨਿਸ ਬਾਸੁਰ ਪ੍ਰਿਆ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲ ਸਗਲਿਆ ਭਰਨ ਸੋਭਾ ਕੰਠ ਫੂਲ ਪ੍ਰਿਯ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ ਦੂਤ ਕੀ ਚੂਕੀ ਕਾਨ ਸਾਧ ਖੁਸ਼ੀਆ ਸਦਾ ਰੰਗ ਮਾਣੇ ਨੌ ਨਿਦ ਨਾਮ ਗ੍ਰਹਿ ਮੇ ਤ੍ਰਿਵਤਾਨੇ ਕਹੋ ਨਾਨਕ ਜੋ ਪ੍ਰਹਿ ਸੀ ਗਾਰੀ ਥਿਰ ਸੋ ਹਾਗਨ ਸੰਗ ਪਤਾਰੀ ਆਸਾ ਮਹੱਲਾ ਪੰਜਵਾ ਦਾਨ ਦੇ ਕਰ ਪੂਜਾ ਕਰਨਾ ਲੈ ਦੇ ਤੁਨ ਮੂਕਰ ਪਰਨਾ ਜਿਤ ਦਰ ਤੂੰ ਹੈ ਬ੍ਰਾਹਮਣ ਜਾਣਾ ਜਿਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਵਹਿ ਪੁਰਿਆਈ ਰਹਾਉ ਅੰਤਰ ਲੋਭ ਫਿਰੈ ਹਲਕਾਏ ਨਿੰਦਾ ਕਰੈ ਸਿਰ ਭਾਰ ਉਠਾਏ ਮਾਇਆ ਮੂਠਾ ਚੇਤੈ ਨਾਹੀ ਪਰਮੇ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰੈ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਵਰ ਉਪਦੇਸੈ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀ ਨਾ ਸੀਝੈ ਮੂਰਖ ਬਾਹਮਣ ਪ੍ਰਭੂ ਸੰਭਾਲੇ ਦੇਖਤ ਸੁਣ ਤੇਰੇ ਹੈ ਨਾਲੇ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ ਆਸਾ ਮਹੱਲਾ ਪੰਜਵਾ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰਿ ਹਰਿ ਗੁਣ ਗਾਏ ਭੈ ਆਨੰਦ ਮਿਲ ਸਾਧੂ ਸੰਗੇ ਆ ਮੇਰਾ ਮਨ ਕਤੀ ਨਾ ਜਾਏ ਤਪਤ 부ਜੀ ਗੁਰ ਸਬਦੀ ਮਾਏ ਬਿਨਸ ਗਇਓ ਤਾਪ ਸਭ ਸਾਸਾ ਗੁਰ ਸੀਤਲ ਮਿਲਿਓ ਸਾਜ ਸੁਭਾਏ ਰਹਾ ਤਾਵਤ ਰਹਿ ਏਕ ਏਕ ਬੂਝਿਆ ਆਏ ਬਸੇ ਅਬ ਨੇਤਰ ਥਾਏ ਜਗਤ ਉਧਾਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹਿ ਅਗਾਏ ਜਨਮ ਦੁਖ ਪਰੇ ਮੇਰੇ ਪਾਛਾਏ ਅਬ ਪਕਰੇ ਨੇਤਰ ਸਾਧੂ ਪਾਏ ਸਹਾਇ ਧੁਨ ਗਾਵੇ ਮੰਗਲ ਮਨੁਆ ਅਵਤਾ ਕਉ ਪੁਨ ਕਾਲ ਨਾ ਖਾਏ ਕਰਨ ਕਾਰਨ ਸਮਰੱਥ ਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਹੋਤੀ ਭੋਤ ਮੇਰਾ ਸੰਗ ਸਹਾਏ ਆਸਾ ਮਹੱਲਾ ਪੰਜਵਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾਵੇ ਅਣਹੋਦਾ ਜਗੁਰ ਭਾਰ ਉਠਾਏ ਨਿੰਦਕ ਅਗਨੀ ਮਾਹਿ ਜਲਾਵੇ ਪਰਮੇਸ਼ਰ ਕੈ ਦੁਆਰੈ ਜੇ ਹੋਈ ਬਤੀਤਾ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਜੋ ਮੈਂ ਕੀਓ ਸਗਲ ਸਿਗਾਰਾ ਤਉ ਵੀ ਮੇਰਾ ਮਨ ਨਾ ਪਤਿਆਰਾ ਅਨਕ ਸੁਗੰਧ ਤਨ ਮਹਿ ਲਾਵੋ ਉਸ ਤਿਲ ਸਮਾਨ ਨਹੀਂ ਪਾਵੋ ਮਨ ਮਹਿ ਚਿਤਵੋ ਐਸੀ ਆਸਾਈ ਪ੍ਰਿਯ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰੋ ਇਹ ਮਨ ਨਾ ਧੀਰੈ ਪ੍ਰਿਯ ਪ੍ਰੀਤਮ ਬੈਰਾਗ ਹਿਰੈ ਰਹਾਓ ਬਸਤਰ ਵਿਭੂਖਣ ਸੁਖ ਬਹੁਤ ਵਿਸੇਖੈ ਹੋਏ ਪੀ ਜਾਣੋ ਕਿਤਾ ਨ ਲੇਖਾ ਪਤ ਸੋਬਾਰ ਮਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭਾਵਾ ਤਾ ਸਦਾ ਨਿਹਾਲ ਬਿੰਜਨ ਭੋਜਨ ਅਨਕ ਪ੍ਰਕਾਰ ਰੰਗ ਤੋਂ ਆਸੇ ਬਹੁਤ ਵਿਸਥਾਰ ਰਾਜ ਮਿਲਖਰ ਬਹੁਤ ਫਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਵੇ ਇਹੋ ਦਿਨ ਨਾ ਬਿਹਾਵੈ ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ਖੋਜਤ ਖੋਜ ਸੁਣੀ ਏ ਸੋਏ ਸਾਧ ਸੰਗ ਬਿਨ ਤਰਿਓ ਨਾ ਕੋਏ ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ ਪੂਰੀ ਆਸਾ ਮਨ ਤ੍ਰਿਵਤਾਇਆ ਪ੍ਰਭ ਮਿਲਿਆ ਤਾ ਚੂਕੀ ਡੰਝਾ ਨਾਨਕ ਲੱਧਾ ਮਨ ਤਨ ਮੰਜਾ ਆਸਾ ਮਹੱਲਾ ਪੰਜਵਾ ਪਦੇ ਪ੍ਰਥਮੇ ਤੇਰੀ ਨੀਕੀ ਜਾਤੇ ਦੁਤੀਆ ਤੇਰੀ ਮਨੀਆਂ ਪਾਤੇ ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮੈਂ ਅਭਿਮਾਨ ਸੋਹਣੀ ਸਰੂਪ ਸੁਜਾਨ ਵਿਚਖਣੀ ਅਤਿ ਕਰਬੈ ਮੋਹਿ ਪਾਕੀ ਤੂੰ ਰਹਾਓ ਅਤ ਸੂਚੀ ਤੇਰੀ ਭਾਗਸਾਲ ਕਰ ਇਸਨਾਨ ਪੂਜਾ ਤਿਲਕ ਲਾਲ ਗੱਲੀ ਹੈ ਮੁਖ ਗੋਵਹਿ ਗਿਆਨ ਸਭ ਵਿਦ ਖੋਈ ਲੋਭ ਸੁਆਨ ਕਾਪਰ ਪਹਿਰੈ ਭੋਗੈ ਭੋਗ ਆਚਾਰ ਕਰਹਿ ਸੋਭਾ ਮਹਿਲੋਗ ਚੋਆ ਚੰਦਨ ਸੁਗੰਧ ਵਿਸਤਾਰ ਸੰਗੀ ਖੋਟਾ ਕ੍ਰੋ ਚੰਡਾਲ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਵਹਿ ਤੇਰੀ ਸਿਕਦਾਰੀ ਸਿਉਨਾ ਰੂਪਾ ਤੁਜ ਪਹਿਦਾਮ ਸੀਲ ਵਿਗਾਰਿਓ ਤੇਰਾ ਕਾਮ ਜਾ ਕੋ ਦ੍ਰਿਸ਼ ਮਇਆ ਹਰਿ ਰਾਏ ਸਾ ਬੰਦੀ ਤੇ ਲਈ ਛਡਾਏ ਸਾ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲਿਓ ਕਾਇਆ ਸਭ ਰੂਪ ਸਭ ਸੁਖ ਬਨੇ ਸੁਹਾਗਨੀ ਆਤਿ ਸੁੰਦਰ ਵਿਚਖਣ ਤੂੰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਇਕ ਤੁਕੇ ਦੋ ਜੀਵਤ ਦੀ ਸਹਿਤ ਸਰ ਪਰ ਮਰਣਾ ਮੁਆ ਹੋਵੇ ਤਿਸ ਨੇ ਚਲ ਰਾਣਾ ਜੀਵਤ ਮੋਏ ਮੋਏ ਸੇ ਜੀਵੇ ਹਰਿ ਹਰਿ ਨਾਮ ਅਵਖਦ ਮੁਖ ਪਾਇਆ ਗੁਰ ਸਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬਿਨਸ ਵਿਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰਿ ਵਾਸਾ ਊਚਾ ਚੜੈ ਸੋ ਪਵੈ ਪਿਆਲਾ ਧਰਨ ਪੜੈ ਤਿਸ ਲਗੈ ਨਾ ਕਾਲਾ ਪ੍ਰਮਤ ਫਿਰੇ ਤਿਨ ਕਿਛੂ ਨਾ ਪਾਇਆ ਸੇ ਆਸਤਰ ਜਿਨ ਗੁਰ ਸਬਦ ਕਮਾਇਆ ਜੀਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰ ਮਿਲ ਪੈ ਨਿਹਾਲ ਆਸਾ ਮਹੱਲਾ ਪੰਜਵਾ ਉਤਰੀ ਤੇਰੀ ਵਿਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਾਲਹੁ ਅਚੇਤ ਗਵਾਰਾ ਇਤਨੇ ਕਹੋ ਤੁਮ ਕਿਆ ਗਰਬੇ ਰਹਾਓ ਤੀਨ ਸ਼ੇਰ ਕਾ ਦਿਹਾੜੀ ਮਹਿਮਾਨ ਅਬਰ ਵਸ ਤੁਜ ਪਾਹੇ ਅਮਾਨ ਬਿਸਟਾ ਅਸਤ ਰਗਤ ਪਰੇਟੇ ਚਾਮ ਯੇਸੂ ਉਪਰ ਲੈ ਰਾਖਿਓ ਗੁਮਾਨ ਏਕ ਵਸ ਬੂਝੈ ਤਾ ਹੋਵੈ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕੋ ਕੁਰਬਾਨ ਜਿਸ ਤੇ ਪਾਈਐ ਹਰ ਪੁਰਖ ਸੁਜਾਨ ਆਸਾ ਮਹੱਲਾ ਪੰਜਵਾ ਇਕ ਤੁਕੇ ਚੌਪਦੇ ਇਕ ਘੜੀ ਦਿਨ ਸਮੋ ਕਉ ਬਹੁਤ ਦਿਆਰੇ ਮਨ ਨਾ ਰਹੈ ਕੈਸੇ ਮਿਲੋ ਪਿਆਰੇ ਇਕ ਪਲ ਦਿਨ ਸਮੋ ਕਉ ਕਬਹੁ ਨਾ ਮਿਹਾਵੈ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਹ ਕੋ ਪ੍ਰਹਿ ਮਿਲਾਵੈ ਰਾਮ ਚਾਰ ਪਹਾੜ ਚੌ ਜੁਗਾ ਸਮਾਨੇ ਰਹਿਣ ਭਈ ਤਵ ਅੰਤ ਨਾ ਜਾਣੇ ਪੰਜ ਦੂਤ ਮਿਲ ਪ੍ਰਭ ਵਿਛੋੜੀ ਪ੍ਰਮ ਪ੍ਰਮ ਰੋਵੈ ਹਾਥ ਪਛੋੜੀ ਜਨ ਨਾਨਕ ਕਉ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤਹਾ ਮੌਜੂਦ ਜਮ ਬਪਰਾ ਮੋ ਕਉ ਕਹਾ ਡਰਾਈ ਰਹਾਓ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹਿ ਦੀਵਾਨ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਏ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇ ਸਵੈ ਫਲ ਪਾਈ ਮਨ ਕਿਉ ਬਹਿਰਾ ਕਰਹਿਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ ਕਮਲ ਰਿਦ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ RAM ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਆਨੰਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰਿ ਰਾਏ ਸੁਖ ਰਹਿਣ ਵਿਹਾਣੀ ਸਾਜ ਸੁਭਾਏ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਗੁਰ ਧਨ ਪੂਰਾ ਪਾਇਆ ਐਸਾ ਹਰ ਤਨ ਸੰਚਿਐ ਪਾਈ ਪਾਹੇ ਨਾ ਜਾਲੈ ਜਲ ਨਹੀਂ ਲੂਬੈ ਸੰਗ ਛੋੜ ਕਰ ਕਤਹੁ ਨਾ ਜਾਈ ਰਹਾਉ ਟੋਟ ਨਾ ਆਵੇ ਨਿਖੁਟ ਨਾ ਜਾਏ ਖਾਇ ਕਰਤ ਮਨ ਰਾਗ ਹਾਏ ਸੋ ਸਜ ਸਾਹੋ ਜਿਸ ਘਾਰੇ ਹਰ ਤਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤਿਨ ਹਰ ਤਨ ਪਾਇਆ ਜਿਸ ਪੁਰਬ ਲਿਖੇ ਕਾ ਲਾਣਾ ਜਨ ਨਾਨਕ ਅੰਤਿਵਾਰ ਨਾਮ ਗਹਣਾ ਆਸਾ ਮਹੱਲਾ ਪੰਜਵਾ ਜੈਸੇ ਕਿਰਸਾਨ ਪੋਵੇ ਕਿਰਸਾਨੀ ਕਾਤੀ ਪਾਕੀ ਬਾੜ ਪ੍ਰਾਨੀ ਜੋ ਜਨਮੈ ਸੋ ਜਾਨੋ ਮੂਵਾ ਗੋਵਿੰਦ ਭਗਤ ਅਸਥਿਰ ਹੈ ਥੀ ਯਾਰਾ ਦਿਨ ਤੇ ਸਰ ਪਰ ਪੋਸੀ ਰਾਤੇ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹਿ ਸੋਇ ਰਹੇ ਅਪਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਇਐ ਨੀਤ ਮੁਖ ਉਜਲ ਹੋਏ ਨਿਰਮਲ ਜੀਤ ਆਸਾ ਮਹੱਲਾ ਪੰਜਵਾ ਨੌ ਨਿਦ ਤੇਰਾ ਸਗਲ ਨਿਦਾਨ ਇੱਛਾ ਪੂਰਕ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਉ ਜੋ ਤੂੰ ਕਰਹਿ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਾ ਤੂੰ ਭਾਵੈ ਤਾਂ ਹਰ ਗੁਣ ਗਾਓ ਤੇਰਾ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਅਲਖ ਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾ ਨਿਕਟ ਜੀ ਕੈ ਸਦੀ ਸੰਗਾ ਕੁਦਰਤ ਵਰਤੈ ਰੂਪ ਹਰ ਰੰਗਾ ਕਰਹਿ ਨਾ ਚੁਰੈ ਨਾ ਮਨ ਰੋਵਣ ਹਾਰਾ ਅਵਨਾਸੀ ਅਵਗਤ ਗੋਚਰ ਸਦਾ ਸਲਾਮਤ ਖਸਮ ਮਾਰਾ ਰਹਾਉ ਤੇਰੇ ਦਾਸ ਨੇ ਕਉ ਕਿਸ ਕੀ ਕਹਾਣੇ ਜਿਸ ਕੀ ਮੀਰਾ ਰਾਖੈ ਆਣੇ ਜੋ ਲੋਡਾ ਪ੍ਰਭ ਕੀਆ ਆਜਾਤ ਤਿਸ ਲੋਡੇ ਕਉ ਕਿਸ ਕੀ ਤਾਤ ਵੇ ਮੋਹਤਾਜਾ ਵੇ ਪ੍ਰਵਾਹੋ ਨਾਨਕ ਦਾਸ ਕਹੋ ਗੁਰਵਾਹੋ ਆਸਾ ਮਹੱਲਾ ਪੰਜਵਾ ਹਰਿ ਰਸ ਛੋੜ ਹੋਛੈ ਰਸ ਮਾਤਾ ਕਰਮੈ ਵਸ ਬਾਹਰ ਉਠ ਜਾਤਾ ਸੁਣੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰਿ ਕਰਤ ਝੂਠੀ ਲਗ ਗਾਥਾ ਰਹਾਉ ਵਜਹੁ ਸਾਹਿਬ ਕਾ ਸੇਵ ਵਿਰਾਨੀ ਐਸੇ ਗੁਨਾਹ ਅਛਾਦਿਓ ਪ੍ਰਾਨੀ ਤਿਸ ਸਿਓ ਲੂਕ ਜੋ ਸਦ ਹੀ ਸੰਗੀ ਕਾਮ ਨਾ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਇਆਲਾ ਜਿਉ ਭਾਵੈ ਤਿਉ ਕਰ ਪ੍ਰਤਿਪਾਲਾ ਆਸਾ ਮਹੱਲਾ ਪੰਜਵਾ ਜੀ ਪ੍ਰਾਨ ਤਨ ਹਰ ਕੋ ਨਾਮ ਈਹਾ ਉਹਾ ਓਨ ਸੰਕਾਮ ਬਿਨ ਹਰਿ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੂਰਾ ਰਹਾ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤਿਗੁਰੂ ਤੂਠੈ ਕੀਨੋ ਦਾਨ ਨਾਨਕ ਕੋ ਗੁਰ ਦੀਖਿਆ ਦੀਨ ਪ੍ਰਭ ਅਵਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾ ਅਨੰਦ ਵਿਨੋਦ ਭਰੇ ਪਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਪਾਰਪੁਰ ਧਾਰ ਰਹੀ ਸੋਭ ਜਾ ਕੀ ਰਹਾ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਵਰਨ ਕੋਏ ਜੀ ਜਨ ਸਭ ਤਾ ਕੈ ਹਾਥੇ ਰਵ ਰਹਾ ਪ੍ਰਭ ਸਭ ਕੈ ਸਾਥੇ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾ ਗੁਰ ਕਾ ਸ਼ਬਦ ਬਨਾਵ ਹੋਇਓ ਮਨ ਗੁਰ ਕਾ ਦਰਸ਼ਨ ਸੰਚਾਉ ਹਰਿ ਤਾਣੋ ਊਤਮ ਮਤ ਮੇਰਾ ਹਿਰਦੈ ਤੂ ਆਉ ਧਿਆਵੋ ਗਾਵੋ ਗੁਣ ਗੋਵਿੰਦਾ ਅਤ ਪ੍ਰੀਤਮ ਮੋਹਿ ਲਾਗੈ ਨਾਉ ਰਾਮ ਕ੍ਰਿਤ ਗਾਵਣ ਸਾਚੈ ਨਾਏ ਅੜਸੜ ਵਜਣ ਸੰਤੂਰ ਆਏ ਸਭ ਮੈਂ ਜਾਣੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਵਿਮਾਨ ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਐਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਏ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਇਹ ਮਾਇਆ ਗੁਰ ਪੂਰਾ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਰ ਰਸ ਪੀਵਦ ਸਦ ਹੀ ਰਾਤਾ ਆਣ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਣ ਰਸਾ ਮੈਂ ਵਿਆਪੈ ਚਿੰਦ ਹਰ ਰਸ ਪੀਵੈ ਹਲ ਮਸਤ ਮਤਬਾਰਾ ਆਣ ਰਸਾ ਸਭ ਹੋ ਛੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾੜ ਸਮਾਏ ਲਾਖ ਕਰੋਰੀ ਮਿਲੈ ਨਾ ਕੇਹ ਜਿਸ ਹੈ ਪ੍ਰਾਪਤ ਤਿਸੀ ਦੇਹ ਨਾਨਕ ਚਾਖ ਵੈ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈ ਤੂਤ ਕਦ ਛੋੜ ਨਾ ਜਾਏ ਨਾਨਕ ਗੀਤਾ ਹਰ ਰਸ ਮਾਹੇ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛਿਟਕੈ ਦੁਰਮਤਿ ਆਪਣੀ ਧਾਰੀ ਹੋਏ ਨਿਵਾਣੀ ਸੇਵ ਕਮਾਵਹਿ ਤਾਂ ਪ੍ਰੀਤਮ ਹੋਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੂਖ ਭੂਖ ਮਿਟਾਏ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖ ਮਨ ਨਾਰੀ ਰਹਾ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੈ ਬਾਹਰ ਦਵਾਰੀ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹੋ ਮੰਤਰ ਕਮਾਵੇ ਨਾਨਕ ਸੋ ਪੌਜਨ ਪਾਰ ਉਤਾਰੀ ਆਸਾ ਮਹੱਲਾ ਪੰਜਵਾ ਦੁਪਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬ ਮਿਲ ਗਏ ਤ੍ਰਿਵਰਿਆ ਅਵਰ ਕਾਜ ਤਿਰਕਤਾ ਨਾ ਕਾਮ ਮਿਲ ਸੰਗ ਪਜ ਕੇਵਲ ਨਾਮ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖਵ ਸਰਮਾ ਆਸਾ ਮਹੱਲਾ ਪੰਜਵਾ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਣ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰਨਾਈ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖਦਾਤੇ ਸਤਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤੁ ਸੋ ਮੇਰੋ ਮਨ ਮਾਨਿਆ ਤਾ ਮੁਆਬਿਖ ਖਾਏ ਰਹਾਉ ਪਾਲਾ ਤਾਉ ਕਛੂ ਨਾ ਵਿਆਪੈ RAM ਨਾਮ ਗੁਣ ਗਾਏ ਡਾਕੀ ਕੋ ਜਿਤ ਕਛੂ ਨਾ ਲਾਗੈ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭੈ ਕਿਰਪਾਲਾ ਹੋਏ ਆਪ ਸਹਾਇ ਗੁਣ ਨਿਧਾਨ ਨਿਤ ਗਾਵੇ ਨਾਨਕ ਸਾਸਾ ਦੁਖ ਮਿਟਾਏ ਆਸਾ ਮਹੱਲਾ ਪੰਜਵਾ ਔਖ ਦਿਖਾਇਓ ਹਰ ਕੋ ਨਾਓ ਸੁਖ ਪਾਏ ਦੁਖ ਬਿਨਸਿਆ ਥਾਓ ਤਾਪ ਗਿਆ ਬਚਨ ਗੁਰ ਪੂਰੇ ਅਨੰਦ ਭਇਆ ਸਾ ਮਿਟੇ ਵਿਸੂਰੇ ਰਹਾਓ ਜੀਏ ਜੰਦ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਬਾਛਤ ਨਾਹੀ ਸੋ ਵੇਲਾ ਆਈ ਬਿਨ ਹੁਕਮੈ ਕਿਉ ਬੁਝੈ ਬੁਝਾਈ ਠੰਡੀ ਤਾਤੀ ਮਿੱਟੀ ਖਾਈ ਓ ਨਾ ਬਾਲਾ ਬੂਢਾ ਭਾਈ ਰਾਵ ਨਾਨਕ ਦਾਸ ਸਾਧ ਸਰਣਾਈ ਗੁਰ ਪ੍ਰਸਾਦਿ ਭਉ ਪਾਰ ਪਰਾਈ ਆਸਾ ਮਹੱਲਾ ਪੰਜਵਾ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਗਤ ਹਰਿ ਚਰਨ ਨਿਵਾਸ ਰਾਮ ਨਾਮ ਨਿਤ ਜਪ ਮਨ ਮੇਰੇ ਸੀਤਲ ਸਾਥ ਸਦਾ ਸੁਖ ਪਾਵੈ ਕਿਲ ਵਿਖ ਜਾਹੇ ਸਭੇ ਮਨ ਤੇਰੇ ਰਹਾਉ ਕਹੋ ਨਾਨਕ ਜਾ ਕੇ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹੱਲਾ ਪੰਜਵਾ ਜਾ ਕਾ ਹਰ ਸੁਆਮੀ ਪ੍ਰਭੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਾਜ ਆਨੰਦ ਸੁਹੇਲੀ ਸਾ ਸੰਗ ਗੁਣ ਗਾਇਆ ਤੋਲੀ ਹਰ ਸਿਮਰਤ ਨਾਨਕ ਭਈ ਅਮੋਲੀ